ਤੇਰੇ ਦਰਸ਼ਨਾਂ ਦਾ ਇੱਛੁਕ ਦਿਲ ਤੇਰੀ ਨਗਰੀ 'ਚ ਪ੍ਰਵੇਸ਼ ਕਰਦਿਆਂ ਹੀ ਨਿਗਾਹਾਂ ਉੱਠਦੀਆਂ ਨੇ ਤੇ ਤੇਰੇ ਨਿਵਾਸ ਸਥਾਨ ਤੇ ਜਾ ਕੇ ਅਟਕ ਜਾਂਦੀਆਂ ਨੇ ਤੇਰੀ ਨਗਰੀ 'ਚ ਪ੍ਰਵੇਸ਼ ਕਰਦਿਆਂ ਹੀ ਨਿਗਾਹਾਂ ਉੱਠਦੀਆਂ ਨੇ ਤੇ ਤੇਰੇ ਨਿਵਾਸ ਸਥਾਨ ਤੇ ਜਾ ਕੇ ਅਟਕ ਜਾਂਦੀਆਂ ਨੇ ਤੂੰ ਕਿੱਥੇ ਬੈਠਾ ਹੋਵੇਂਗਾ ਤੂੰ ਕੀ ਕਰਿਆ ਹੋਵੇਂਗਾ ਤੂੰ ਕਿੱਥੇ ਬੈਠਾ ਹੋਵੇਂਗਾ ਤੂੰ ਕੀ ਕਰ ਰਿਹਾ ਹੋਏਗਾ ਤੇਰੇ ਦਰਸ਼ਨਾਂ ਦਾ ਇਛੁਕ ਦਿਲ ਝੱਲਿਆਂ ਵਾਂਗ ਇੱਕ ਬੱਚੇ ਦੀ ਨਿਆਈ ਉਤਾਵਲਾ ਹੋ ਮਚਲ ਉੱਠਦਾ ਹੈ ਮਨ ਮੱਲੋ ਮੱਲੀ ਹੀ ਕਲਪਨਾ ਦੇ ਪਰਾਂ ਨਾਲ ਉੱਡ ਤੈਨੂੰ ਲੱਭਦਾ ਉੱਥੇ ਵੀ ਜਾ ਪਹੁੰਚਦਾ ਹੈ ਤੈਨੂੰ ਲੱਭਦਾ ਉੱਥੇ ਵੀ ਜਾ ਪਹੁੰਚਦਾ ਹੈ ਜਿੱਥੇ ਸਾਡੇ ਕਦਮਾਂ ਦਾ ਪਹੁੰਚ ਸਕਣਾ ਵੀ ਅਸੰਭਵ ਹੈ ਜਿੱਥੇ ਸਾਡੇ ਕਦਮਾਂ ਦਾ ਪਹੁੰਚ ਸਕਣਾ ਵੀ ਅਸੰਭਵ ਹੈ ਜਦੋਂ ਵੀ ਤੇ ਜਦੋਂ ਵੀ ਤੇਰੇ ਦਰਸ਼ਨ ਹੁੰਦੇ ਹਨ ਤ੍ਰਿਪਤੀ ਦੇ ਅਹਿਸਾਸ ਨਾਲ ਮਾਲੋ-ਮਾਲ ਹੋਈ ਆਤਮਾ ਤ੍ਰਿਪਤੀ ਦੇ ਅਹਿਸਾਸ ਨਾਲ ਮਾਲੋ-ਮਾਲ ਹੋਈ ਆਤਮਾ ਤੇਰੀ ਸ਼ੁਕਰਗੁਜ਼ਾਰੀ ਸਵੀਕਾਰਦੀ ਤੇਰੀ ਧੰਤਾ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਨਿਹਾਲ ਹੋ ਜਾਂਦੀ ਹੈ ਜੇ ਤੇਰੀ ਮਿਹਰ ਹੋ ਜਾਵੇ ਜੇ ਤੇਰੀ ਮਿਹਰ ਹੋ ਜਾਵੇ ਦਰਸ਼ਨ ਤਾਂ ਨੈਣਾਂ ਨੂੰ ਠੰਡ ਪਾਉਂਦੇ ਹੀ ਨੇ ਦਰਸ਼ਨ ਤਾਂ ਨੈਣਾਂ ਨੂੰ ਠੰਡ ਪਾਉਂਦੇ ਹੀ ਨੇ ਤੇਰੇ ਬਚਨ ਸਰਵਣ ਕਰਨ ਨੂੰ ਤੇਰੇ ਬਚਨ ਸਰਵਣ ਕਰਨ ਨੂੰ ਦੇ ਕੰਨ ਵੀ ਸੰਤੁਸ਼ਟੀ ਨੂੰ ਪ੍ਰਾਪਤ ਹੁੰਦੇ ਹਨ ਤੇਰੇ ਬਚਨ ਸਰਵਣ ਕਰਨ ਨੂੰ ਦੇ ਕੰਨ ਵੀ ਸੰਤੁਸ਼ਟੀ ਨੂੰ ਪ੍ਰਾਪਤ ਹੁੰਦੇ ਹਨ ਤੇ ਉਦੋਂ ਸਾਡੇ ਤੇਰੇ ਤੀਕ ਪਹੁੰਚੇ ਕਦਮ ਸਫਲ ਹੋ ਉੱਠਦੇ ਹਨ ਤੇ ਸਾਡੇ ਤੇਰੇ ਤੀਕ ਪਹੁੰਚੇ ਕਦਮ सफल हो उठते हैं